ਸ਼ਲੋਕ ਡੰਡਾਉਤ ਬੰਦਨ ਅਨਕਬਾਰ ਸਰਬ ਕਲਾ ਸਮਰੱਥ ਡੰਡਾਉਤ ਬੰਦਨ ਅਨਕਬਾਰ ਸਰਬ ਕਲਾ ਸਮਰੱਥ ਹੈ ਸਰਬ ਕਲਾ ਸਮਰੱਥ ਤੇਰੇ ਅੱਗੇ ਅਨੇਕ ਵਾਰ ਮੈਂ ਡੰਡਾਉਤ ਔਰ ਬੰਦਨ ਕਰਨਾ ਬੰਦਨ ਹੁੰਦਾ ਬੇਨਤੀ ਡੰਡਾਉਤ ਹੁੰਦਾ ਸਿੱਧਾ ਹੋ ਕੇ ਗਾਜ ਹੋ ਕੇ ਡੰਡੇ ਵਾਂਗੂ ਸਿੱਧਾ ਹੋ ਕੇ ਡੰਡੋਤ ਕਰਦਾ ਅਨੇਕ ਵਾਰ ਸਿੱਧਾ ਹੋ ਕੇ ਜਦ ਮਨ ਸਿੱਧਾ ਹੋ ਗਿਆ ਨਾ ਡੰਡ ਵਤ ਦਾ ਮਤਲਬ ਹੈ ਡੰਡੇ ਵਾਂਗੂ ਸਿੱਧਾ ਹੋ ਕੇ ਡੰਡਾ ਉਸਰ ਸਰਬ ਕਲਾ ਸਮਰੱਥ ਤੂੰ ਸਰਬ ਕਲਾ ਸਮਰੱਥ ਹੈ ਹੁਕਮ ਨੂੰ ਸਰੈਂਡਰ ਹੋ ਗਿਆ ਪਾਣੇ ਨੂੰ ਸਰੈਂਡਰ ਹੋ ਗਿਆ ਡੋਲਣ ਤੇ ਰੱਖੋ ਪ੍ਰਭੂ ਨਾਨਕ ਦੇ ਕਰਾ ਹੁਣ ਮੈਨੂੰ ਐ ਕਰ ਤੂੰ ਇਹ ਮਨ ਬੇਈਮਾਨ ਹੈ ਡੋਲ ਜਾਂਦਾ ਫਿਰ ਪਿੱਛੇ ਮੁੜ ਜਾਂਦਾ ਹੁਣ ਤਾਂ ਹੀ ਡੋਲਦਾ ਹੀ ਰਿਹਾ ਤਾਂ ਹੀ ਮੈਂ ਡੋਲੋਤ ਨਹੀਂ ਕੀਤੀ ਤੋ ਚਿੱਤੇ 'ਚ ਰਿਹਾ ਹੁਣ ਤਾਂ ਹੀ ਕਰਾਂ ਕਿ ਨਾ ਕਰਾਂ ਕਰਾਂ ਕਿ ਨਾ ਕਰਾਂ ਹੁਣ ਮਨ ਮੰਨ ਗਿਆ ਕਰਨ ਨੂੰ ਹੁਣ ਪਿਛੇ ਨੂੰ ਨਾ ਮੁੜ ਜਵੇ ਫੇਰ ਡੋਲ ਕੇ ਐਂਟਰ ਤਾਂ ਕਰ ਗਿਆ ਦੋਵੇਂ ਪੈਰ ਤਾਂ ਰੱਖ ਲੈ ਮਨ ਪਿੱਛੇ ਰਹਿ ਗਿਆ ਸੀ ਪੈਰ ਇੱਕ ਤਾਂ ਪਹਿਲਾਂ ਹੀ ਪੈਰ ਅੰਦਰ ਐ ਚੱਕ ਲੈਂਦਾ ਤਾਂ ਫੇਰ ਰੱਖ ਲੈਂਦਾ ਤਾਂ ਚੱਕ ਲੈਂਦਾ ਤਾਂ ਫੇਰ ਰੱਖ ਲੈਂਦਾ ਤਾਂ ਮੇਰੇ ਹਾਲੇ ਹੋਰ ਠਹਿਰ ਜੋ ਨਾਲੇ ਹੋਰ ਠਹਿਰ ਜੋ ਹੁਣ ਉਹ ਪੈਰ ਚੱਕ ਕੇ ਰੱਖ ਲਿਆ ਹੁਣ ਤਾਂ ਤਾਂ ਐਂਟਰ ਕਰ ਲਿਆ ਪੈਰ ਪਰ ਜੀਨੇ ਪੈਰ ਦੁਬਾਰਾ ਬਾਹਰ ਕਰ ਲਿਆ ਉਹ ਜਨਮ ਜਿੱਥੇ ਅੰਦਰ ਨਹੀਂ ਗਿਆ ਬਹੁਤ ਖਤਰਨਾਕ ਗੱਲ ਹੈ ਜੀਨੇ ਪੈਰ ਦੁਬਾਰਾ ਫੇਰ ਬਾਹਰ ਕਰ ਲਿਆ ਨਾ ਅੰਦਰ ਗਿਆ ਉਸ ਜਨਮ ਜੰਤਰ ਨਹੀਂ ਗਿਆ ਪਰ ਹੁੰਦਾ ਕਦੇ ਫਿਰ ਨਹੀਂ ਉਹ ਜਨਮ ਜੀ ਇਹ ਗੱਲ ਕਹੀ ਜੀ ਹੈ ਆ ਡੂਲਣ ਤੇ ਰੱਖੋ ਪ੍ਰਭੂ ਹਾਂ ਜੇ ਬਾਹਰ ਹੁਣ ਫੇਰ ਸਲਾਹ ਬਦਲ ਕੇ ਬਾਹਰ ਚਲਾ ਗਿਆ ਫਿਰ ਜਨਮ ਗਿਆ ਹੈ ਫਿਰ ਨਹੀਂ ਅੰਦਰ ਹੋ ਕਾੜ ਦੀ ਤੌੜੀ ਇੱਕ ਵਾਰ ਛੱਡਦੀ ਹੈ ਐ ਜਨਮ ਦੀ ਨਹੀਂ ਚੜਦੀ ਦੁਬਾਰਾ ਹੁਣ ਉਹ ਕਹਿੰਦੇ ਦੇਰ ਲਾ ਲੋ ਚਾਹੇ ਦੇਰ ਦਾ ਕੋਈ ਗੱਲ ਨਹੀਂ ਪੈਰ ਅੰਦਰ ਚਲੇਗਾ ਫਿਰ ਬਾਹਰ ਨਾ ਪਹਿਲਾਂ ਹੀ ਕਾਲੀ ਨਾਲ ਨਾ ਤੁਸੀਂ ਦੇਖ ਲਓ ਤੁਸੀਂ ਅੰਮ੍ਰਿਤਧਾਰੀ ਲੋਕ ਹੋ ਗਏ ਜਿਹੜਾ ਇੱਕ ਵਾਰ ਅੰਮ੍ਰਿਤ ਜਾ ਕੇ ਪਿੱਛੇ ਮੁੜ ਗਿਆ ਗਿਆ ਦੁਬਾਰਾ ਨਹੀਂ ਕਰੋ ਬਾਣਾ ਸਾਡਾ ਜਿਹੜਾ ਲਾ ਕੇ ਇੱਕ ਵਾਰ ਚਲੇ ਜਾਂਦਾ ਦੁਬਾਰਾ ਖਤਮ ਸਾਰੀ ਜ਼ਿੰਦਗੀ ਨਹੀਂ ਹੋ ਸਕਦੀ ਨਾਲੇ ਬਾਹਰ ਲਿਓ ਗੱਲ ਹੈ ਬਾਣੇ ਵਾਲੀ ਗੱਲ ਬਾਹਰ ਲਿਓ ਹੈ ਪਰ ਅੰਦਰ ਨਾਲ ਜੁੜੀ ਹੋਈ ਹੈ ਗੱਲ ਬਾਹਰ ਹੋਈ ਜਾਂ ਅੰਦਰ ਨਾਲ ਜੁੜੀ ਹੋਈ ਹੈ ਉਹਦਾ ਵੀ ਮਾਣਾ ਲਾਉਂਦਾ ਵੀ ਮਾਣਾ ਜਿਹੜਾ ਇੱਕ ਵਾਰ ਇੰਨਾ ਸਿਰੇ ਤੇ ਆ ਕੇ ਡਿੱਗ ਜਵੇ ਉਹ ਪਰਪੰਚੀ ਹੈ ਨਾ ਵੀ ਬਾਣਾ ਲਾਏ ਪਰਪੰਚ ਰਚ ਲੈ ਪਰ ਸਰਪੰਚੀ ਦਾ ਪੈਰ ਵੀ ਬਾਹਰ ਚਲਾ ਗਿਆ ਬਿਰਲੇ ਕਹੀਏ ਨਾਨਕਾ ਇਹ ਨਾਲ ਜੀ ਇੱਥੇ ਆ ਕੇ ਪਰਪੰਚ ਰੱਖ ਸਕਦਾ ਹੈ ਪਰਪੰਚ ਰੱਖ ਕੇ ਪੈਰ ਬਾਹਰ ਚਲਾ ਗਿਆ